दोहरा राजा खंड बुदेल कौ रुद्र केत ते नाम सेव रुद्र की रैन दिन करते आठों जाम चौपई श्री कृत कृतमति त्रिता की और न बाल रूप संभा की तासो ने निवृत को पारो निज मन करता के डारो दोहरा श्री मृग नेत्र स्वरूप अत द्वैता ताकी एक लहना गई राजा बड़े चह चह रहे अनेक ਇੰਦਰ ਕੇ ਛਤਰੀ ਹੁਤੋ ਚਾਛਮਤੀ ਲਹਲੀਨ ਆਪਨੋ ਤੁਰਤ ਨਿਕਾਰ ਮਨ ਵੇਚ ਤਮਨ ਕਰ ਦੀਨ ਚਉਪਈ ਰਹਿਣ ਦਿਵਸ ਤੇ ਰੂਪ ਨਿਹਾਰੈ ਚਿਤ ਮੈਂ ਇਹ ਵਿਚਾਰ ਵਿਚਾਰੈ ਐ ਸੋ ਛੈਲ ਕੈ ਸੂ ਪਈਐ ਕਾਮ ਭੋਗ ਕਰ ਗਰੇ ਲਗਈਐ ਏਕ ਸਖੀ ਕਾ ਨਿਕਟ ਬੁਲਾਇਓ ਮਨ ਭਾਵਨ ਕੇ ਸਦਨ ਪਠਾਇਓ ਸਾਚਰੀ ਤਾਹੇ ਤੁਰਤ ਲੈ ਆਈ ਆਨ ਕੁਰ ਕਹ ਦਇਓ ਮਿਲਾਈ ਅੜਿਲ मन पावंत मीत क्वर जब पायो दृढ़ गह ਗਹਿ करता को ਗਰੇ लगायो ਅਧਰਨ को ਕਰਿ ਪਾਨ ਸੁਆਸਨ ਭਉ ਕੀਏ ਹੋ ਜਨਮ ਜਨਮ ਕੇ ਸੋਗ ਵਿਸਾਰ ਸਭੈ ਦੀਏ शिव मंदिर में जाए भोगता सो करे महारुद्र की कान न कछ चित में तरय ज्यों ज्यों जरकै खाट सो कंठ घंट बजावही होपपुर तमन धुन रहै न जड़ कछ पावी ਏਕ ਦਿਵਸ ਪੂਜਿਤ ਸਿਵ ਨਿਰਪ ਗਇਓ ਆਇ ਕੈ ਸੁਤਾ ਸਾਚਰੀ ਪਿਤ ਪ੍ਰਤ ਦਈ ਉਠਾਇ ਕੈ ਜੈ ਰਾਵ ਕੇ ਤੀਰ ਸਖੀ ਤੁਮ ਜੋ ਕਹੋ ਹਮ ਪੂਜਾ ਹਾਂ ਕਰਤ ਘਰੀ ਦਵੈ ਤੁਮ ਰਹੋ ਦੋਹਰਾ ਸ੍ਰੀ ਸਿਵ ਕੀ ਪੂਜਾ ਕਰਤ ਹਮਰੀ ਸੁਤਾ ਬਨਾਏ ਕਰੀ ਦਵੈ ਖੰ ਬੈਠਿਆ ਬੌਰ ਪੂਜ ਹੈ ਜਾਏ ਚਉਪੀ ਤੈ ਮੀਤ ਤਿਨ ਬੁਲਾਏ ਕਾਮ ਰੀਤ ਕਰ ਪ੍ਰੀਤ ਉਪਜਾਈ ਕਰ ਕਰ ਕੁਮਤ ਸੇਜ ਚਰਕਾਵੈ ਏਕ ਹਾਥ ਤਨ ਘੰਟ ਬਜਾਵੈ ਪਾਂਤ ਭਾਂਤਾ ਕੋ ਰਤ ਕੀਨੀ ਨਿਰਪ ਜੜ ਧੁਨ ਕੰਟਾ ਕੀ ਚੀਨੀ ਭੇਦ ਭੇਦ ਕਛੂ ਨਹਿ ਪਾਇਓ ਇਹ ਦੁਹਿਤਾ ਕਸ ਕਰਮ ਕਮਾਇਓ ਤਾਸੋ ਭੋਗ ਬਹੁਤ ਬਿਦ ਕੀਨੋ ਲਪਟ ਲਪਟ ਆਸਨ ਕਹ ਦੀਨੋ ਚੁੰਬਨ ਆਲਿੰਗਨ ਕੀਨੇ ਤਿਨ ਭੇਦ ਨਾ ਲਹਿਓ ਮੂੜ ਰਾਜੈ ਇਨ ਕਾਮ ਕੇਲ ਤਾਸੋ ਬਹੁ ਕੀਓ ਬਹੁਰੋ ਛੋੜ ਦਵਾਰ ਕਹ ਦਿਓ ਪਠੈ ਸਾਹਤਰੀ ਪਿਤਾ ਬੁਲਾਇਓ ਮਨ ਮੈਂ ਅਦਿਕ ਜਾਰ ਦੁਖ ਪਾਇਓ ਯਾ ਕੋ ਪਿਤਾ ਮੋਹਿ ਗਹਿ ਲੈ ਹੈ ਬੌਰ ਹਮੈ ਜੰਪੂਰੀ ਪਠੈ ਚਿੰਤਾ ਤੁਰ ਥਾਰੇ ਹਰਿ ਕੰਪਾਵੈ ਜਿਉ ਕਦਲੀ ਕਾ ਬਾਤ ਡੁਲਾਵੈ ਚਉਪਈ ਜਾਰ ਬਾਜ ਮੋਰੇ ਪ੍ਰਾਨ ਰਾਖ ਹਬ ਲੀਜੈ ਨਾਹਿਕ ਮੋਹਿ ਨਾ ਜਾਏ ਕੀਜੈ ਮੋਰੋ ਮੂਡ ਕਾਟ ਨਿਬਦੈ ਹੈ ਕਾ ਪਰਦੀ ਕੇ ਕੰਠ ਚੜੈ ਹੈ ਸੁਤਾ ਬਾਤ ਚਉਪਈ ਤਿਨ ਕਹਿਓ ਤਰਨ ਨਾ ਚਿੰਤਾ ਕਰੋ ਧੀਰਜ ਚਿਤ ਆਪਣੇ ਧਰੋ ਤੇਰੋ ਅਬ ਮੈਂ ਪ੍ਰਾਨ ਉਬਰਿਓ ਪਿਤ ਹੇਰਤ ਤੋ ਕਉ ਪਤ ਕਰਿਓ ਆਪ ਪਿਤਾ ਤਨ ਜਾਇ ਉਚਰੀ ਮੋ ਪਰ ਕਿਰਪਾ ਅਦਕ ਸਿਵ ਕਰੀ ਨਿਜ ਕਰ ਪਕਰ ਮੋਹਿ ਪਤ ਦੀਨੋ ਹਮ ਪਰ ਅਦਕ ਅਨੁਗ੍ਰਹ ਕੀਨੋ ਚਲੋ ਪਿਤਾ ਤਹਾ ਤਾਹੇ ਦਿਖਾਉ ਤਾ ਸੋ ਬੌਰ ਸੋ ਵਿਆ ਕਰਾਉ ਵਾਹ ਪਗਰ ਰਾਜਾ ਕੋ ਲਿਆਈ ਆਣ ਜਾਰ ਸੋ ਦਿਓ ਦਿਖਾਈ ਧਨ ਤਨ ਤਾ ਕੋ ਪਿਤ ਕਹਿਓ ਓੰਕਾਰ ਸੋ ਕਰ ਦੋਹਿ ਤਾ ਕੋ ਗਹਿਓ ਕਿਰਪਾ ਕਟਾਛ ਅਦਕ ਸਿਵ ਕੀਨੋ ਤਾ ਤੇ ਬਰ ਉਤਮ ਤੋਹਿ ਦੀਨੋ ਤੁਮ ਪਰ ਕਿਰਪਾ ਜੋ ਸਿਵ ਜੂ ਕੀਨੀ ਹਮੂ ਆਜ ਤਾਹੇ ਤੋਹਿ ਦੀਨੀ ਬੋਲ ਤਿਜਨ ਕਹ ਬਿਆਹ ਕਰਾਇਓ ਭੇਦ ਭੇਦ ਮੂੜ ਨਹਿ ਪਾਇਓ ਦੋਰਾ ਇਹ ਚਰਿਤਰ ਤਾਹ ਚੰਚਲਾ ਬਿਆਹ ਜਾਰ ਸੋ ਕੀਨ ਪਿਤਹੂ ਲੈ ਤਾਕੋ ਦਈ ਸਕਿਓ ਨਾ ਛਲ ਜੜ ਜੀਨ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 213ਵਾਂ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਚਾਂਦਾ ਸ਼ਹਿਰ ਬਸਤ ਜਹ ਪਾਰੋ ਤਰਨੀ ਤਲਮਹਿ ਮਹਿ ਆਤਿ ਉਜਿਆਰੋ ਬਿਸ਼ਨ ਕੇਤ ਰਾਜਾ ਤਹ ਰਹੀ ਕਰਮ ਧਰਮ ਸੋਚ ਬ੍ਰਤ ਖਗ ਕਹੀ ਸ੍ਰੀ ਬੁੰਦੇਲ ਮਤੀ ਤਾਕੀ ਤ੍ਰਿਯ ਜਾਮ ਹੈ ਬਸਤ ਸਦਾ ਨਿਰਭ ਕੋ ਜੀ ਸ੍ਰੀ ਗੁਲਜ਼ਾਰ ਮਤੀ ਦੋਇਤਾ ਤੇ ਕਹੂ ਨ ਤਰਨ ਜਗਤ ਮੈਂ ਸਮਝੇ ਦੋਹਰਾ ਤੇਨ ਇਕ ਤਰਨ ਬਿਲੋਕਿਓ ਅਮਿਤ ਰੂਪ ਕੀ ਖਾਨੇ ਲੀਨੋ ਸਦਨ ਬੁਲਾਇ ਕੈ ਰਮਤ ਪਈ ਰੁਚਿ ਮਾਨੇ ਚਉਬਈ ਤਾਸੋ ਲਵਟ ਕਰਤ ਰਸ ਪਈ ਗ੍ਰਹਿ ਕੀ ਸੁਧ ਸਭ ਹੂੰ ਤਜ ਗਈ ਤਾ ਤਾਸੋ ਭੋਗ ਕਮਾਵੈ ਲਵਟ ਲਵਟ ਤਾਕੇ ਉਰ ਜਾਵੈ ਦੋਹਰਾ ਤਰਨ ਪੁਰਖ ਤਰਨੀ ਤਰਨ ਬਾਢੀ ਪ੍ਰੀਤ ਅਪਾਰ ਲਪਟ ਲਪਟ ਆਸਨ ਕਰੈ ਹੀਰ ਹੀਰ ਮੁਖ ਯਾਰ ਚਉਪਈ ਰਹਿਣ ਦਿਵਸਤਾ ਸੋ ਰਤ ਕਰੈ ਮਾਤ ਪਿਤਾ ਤੇ ਚਿਤ ਮੈਂ ਡਰੈ ਪੀ ਮੁਹ ਕਿਉ ਸੰਗ ਕਰ ਲੀਜੈ ਅਵਰੈ ਦੇਸ ਪਿਆਨੋ ਕੀ ਜੈ ਦਵੈ ਬਾਜਨ ਆਰੂੜਤ ਹੋਇ ਹੈ ਪਿਤ ਕੋ ਸਕਲ ਖਜ਼ਾਨੋ ਲੈ ਹੈ ਮਨ ਭਾਵਤ ਤੋ ਸੋ ਰਤ ਕਰ ਹੋ ਸਕਲ ਦਰਪ ਕੰਦਰਪ ਕੋ ਹਰਿ ਹੋ ਪਲੀ ਪਲੀ ਤਵ ਤਾਹੇ ਬਖਾਨਿਓ ਤਾ ਕੋ ਬਚਨ ਸਤ ਕਰ ਮਾਨਿਓ ਪਿਤ ਕੋ ਲੇਤ ਖਜ਼ਾਨਾ ਪਈ ਚਾਂਦਾ ਝੋਰ ਦਛਨ ਹੈ ਗਈ ਲੇਖਤ ਇਹ ਹੈ ਭਵਨ ਮੈਂ ਪਈ ਹਉ ਤੀਰਥ ਨਹਿਵੇ ਕੋ ਗਈ ਮਿਲ ਤੁਮੈ ਜੀਤ ਜੋ ਆਈ ਜੋ ਮਰ ਗਈ ਤਾ ਰਾਮ ਸਹਾਈ ਗ੍ਰਹਿ ਕੋ ਸਕਲ ਦਰਬ ਸੰਗ ਲੈ ਕੈ ਉਧਰ ਚਲੀ ਤਾ ਸੋਹਿਤ ਕਹਿ ਕੈ ਲਪਟ ਤਾ ਸੋ ਰਤ ਕਰੈ ਦਰਪ ਕੰਦਰਪ ਕੋ ਸਭ ਹੀ ਹਰੈ ਬੀਤਤ ਬਰਖ ਬਹੁਤ ਜਬ ਭੈ ਸਾਵੀ ਖਾਇ ਖਜ਼ਾਨੋਂ ਗਏ ਭੂਖੀ ਮਰਨ ਤਰੁਣ ਜਬ ਲਾਗੀ ਤਬ ਹੀ ਛੋਰ ਪ੍ਰੀਤ ਮਹਿ ਭਾਗੀ ਅੜਿਲ ਬੌਰ ਸ਼ਹਿਰ ਚਾਂਦਾ ਮੈਂ ਪਹੁੰਚੀ ਆਇ ਕੈ ਮਾਤ ਪਿਤਾ ਕੇ ਪਗਨ ਰਹੀ ਲਵਟਾਇ ਕੈ ਮੈਂ ਜੋ ਤੀਰਥਨ ਧਰਮ ਕਰਿਓ ਸੋ ਲੀਜੀਐ ਹੋ ਅਰਧ ਪੁੰਨਿਆ ਦੈ ਮੋਹਿ ਅਸੀ ਸਾਦੀ ਦੀਐ ਸੁਣ ਸੁਣ ਐਸੇ ਬਚਨ ਰੀਜ ਰਾਜਾ ਰਹਿਓ ਤਨ ਤਨ ਦੋਹਤਾ ਕੋ ਨਾਰ ਸਹਿਤ ਕਹਿਓ ਤੀਰਥ ਸਕਲ ਅਨਾਏ ਮਿਲੀ ਮੋਹਿ ਆਏ ਕੈ ਹੋ ਜਨਮ ਜਨਮ ਕੇ ਪਾਪਨ ਦਇਓ ਮਿਟਾਏ ਕੈ ਦੋਹਰਾ ਭੋਗ ਪ੍ਰਥਮ ਕਰ ਜਾਰ ਤਜ ਤਹੀ ਪਹੁੰਚੀ ਆਏ ਭੇਦ ਮੂੜ ਨਿਰਪਨਾ ਲਹਿਓ ਲਈ ਗਰੇ ਸੋ ਲਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 214 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ ਦੋਹਰਾ ਦਛਨ ਕੋ ਰਾਜਾ ਵਡੋ ਸੰਭਾ ਨਾਮ ਸੋ ਵੀਰ ਔਰੰਗ ਸ਼ਾਹ ਜਾਂ ਸੋ ਸਦਾ ਲਹਾਤ ਰਾਤ ਰਣ ਤੀਰ ਚਉਪਈ ਸੰਭਾਪੁਰ ਸੋ ਨਗਰ ਇਕ ਤਹਾਂ ਰਾਜ ਕਰਤ ਸੰਭਾ ਜੂ ਜਹਾਂ ਇਕ ਕਵੀ ਕਲਸ ਰਾਤ ਗ੍ਰਹਿ ਵਾਕੇ ਪਰੀ ਸਮਾਨ ਸੁਤਾ ਗ੍ਰਹਿ ਤਾਕੇ ਜਬ ਸੰਭਾ ਤੇ ਰੂਪ ਨਿਹਾਰਿਓ ਇਹ ਆਪਣੇ ਚਿਤ ਵਿਚਾਰਿਓ ਯਾ ਕੋ ਭਲੀ ਪਾਂਤ ਗਹਿ ਤੋਰੋ ਬ੍ਰਾਹਮਣੀ ਹਮ ਨਾ ਕਛ ਛੋਰੋ ਏਕ ਸਾਹਚਰੀ ਤਹ ਪਠਾਈ ਤਰਨ ਕੁਰ ਤਨ ਬਾਤ ਜਤਾਈ ਆਜ ਨਿਰਵਤ ਕੇ ਸਦਨ ਸਿਧਾਰੋ ਲਵਟ ਲਵਟ ਤੇਹ ਸੰਗ ਵਿਹਾਰੋ ਤਰਨ ਕੁਾਰ ਮਨ ਮੈਂ ਜੋ ਕਹੀ ਹਮਰੀ ਬਾਤ ਧਰਮ ਕੀ ਰਹੀ ਹਾਂ ਪਾਖੋ ਤੋ ਧਰਮ ਗਵਾਉ ਨਾਹਿ ਕਰੇ ਬਾਂਧੀ ਘਰ ਜਾਉ ਤਾਂ ਤੇ ਜਤਨ ਐਸ ਕਜ ਕਰੀਐ ਧਰਮ ਰਾਖ ਮੂਰਖ ਕਹ ਮਰੀਐ ਨਾਹਿ ਨਾਮ ਪਾਪੀ ਸੁਨ ਲੈ ਹੈ ਖਾਟ ਉਠਾਏ ਮੰਗਾਏ ਪਠਾਇਐ ਤਬ ਤਿਨ ਕਹਿਓ ਬਚਨ ਸਾਚਰੀ ਸੋਨੇ ਪੂਜਨ ਕਾਲ ਜਾਉਂਗੀ ਮੈਂ ਮੁਨਿ ਤਾਹੀ ਆਪ ਨਿਰਭਤ ਤੁਮ ਅਈਓ ਕਾਮ ਭੋਗ ਮੋਏ ਸਾਥ ਕਮਈਓ ਪੂਰ ਭਇਓ ਪੂਜਨ ਸਿਵ ਗਈ ਨ੍ਰਿਪਹੂ ਤਹਾਂ ਬੁਲਾਵਤ ਪਈ ਉਤੈ ਦੁਸ਼ਮਨਨ ਦੂਤ ਪਠਾਇਓ ਸੰਭੈ ਮ੍ਰਿਤ ਸਵਾਨ ਕੀ ਘਾਇਓ ਜਬ ਹੀ ਭਉ ਸਤਰ ਕੀ ਧਈ ਅਬਲਾ ਸਹਿਤ ਨਿਰਭਤ ਗਹਿ ਲਈ ਨਿਰਖ ਰੂਪ ਤਾ ਤਾਕੋ ਲਲਚਾਇਓ ਭੂ ਕਰਨ ਸੋ ਚਿਤ ਭਾਇਓ ਦੋਰਾ ਤਰਨ ਕਲਾ ਤਰਨੀ ਤਵੈ ਅਤਿਕ ਕਟਾਛ ਦਿਖਾਏ ਮੂੜ ਮੁਗਲ ਕੋ ਆਤਮਾ ਛਿਨ ਮੈਂ ਲਿਓ ਚੁਰਾਏ ਚਉਪਈ ਅਧਿਕ ਕੈਫ ਤਬ ਤਾਹੇ ਪਿਵਾਈ ਬਹੁਵੇ ਤਾਹੇ ਗਰੇ ਲਵਟਾਈ ਦੋ ਏਕ ਖਾਟ ਪਰ ਸੋਏ ਮਨ ਕੇ ਮੁਗਲ ਸਗਲ ਦੁਖ ਖੋਏ ਦੋਰਾ ਨਿਰਖ ਮੁਗਲ ਸੋਇਓ ਪਰਿਓ ਕਾੜ ਲਈ ਕਰਵਾਰੇ ਕਾਟ ਕੰਠਤਾ ਕੋ ਗਈ ਆਪਨੋ ਧਰਮੋ ਬਾਰਿਮ ਚੰਚਲਾਨ ਕੇ ਚਰਿਤਰ ਕੋ ਚੀਨ ਸਖਤ ਨਹਿ ਕੋਏ ਬ੍ਰਹਮ ਵਿਸ਼ਨ ਰੁਦਰ ਆਦਿ ਸਭ ਸੁਰ ਸੁਰ ਪਾਤੀ ਕੋ ਹੋਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 215 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚਉਪਈ ਜੋਗੀ ਇੱਕ ਪਰ ਬਨ ਰਹੀ ਚੇਟਕ ਨਾਥ ਤਾਹੇ ਜਗ ਕਹੀ ਏਕ ਪੁਰਖ ਪੁਰ ਤੇ ਨਿਤ ਖਾਵੈ ਤਾਂ ਤੇ ਤਰਾਸ ਸਭਨ ਚਿਤ ਆਵੈ ਆਹ ਕਟਾਛ ਪਰ ਇਕ ਰਾਣੀ ਜਾ ਕੀ ਪ੍ਰਭਾ ਨਾ ਜਾਤ ਬਖਾਨੀ ਸੁੰਦਰ ਸਗਲ ਜਗਤ ਤੇ ਰਹੀ ਬੇਦ ਸ਼ਾਸਤਰ ਸਿਮਰਤ ਸਭ ਕਹੀ ਤਾਕੋ ਨਾਥ ਅਦਿਕ ਡਰ ਭਾਵੈ ਏਕ ਪੁਰਖ ਤੇ ਨਿਤ ਖਵਾਵੈ ਚਿਤ ਕੇ ਬਿਖੈ ਤਰਾਸ ਅਤਿ ਤਰੈ ਮੇਰੂ ਪਛ ਜੁਗਿ ਸਮਤਿ ਕਰੈ ਤਬ ਰਾਣੀ ਹਾਸ ਬਚਨ ਉਚਾਰੇ ਸੁਣ ਰਾਜਾ ਪ੍ਰਾਨਨ ਤੇ ਪਿਆਰੇ ਐਸੋ ਜਤਨ ਕਿਉ ਨਹੀਂ ਕਰੀਐ ਪ੍ਰਜਾ ਵਾਰ ਜੋਗ ਯਹ ਮਰੀਐ ਰਾਜਾ ਤਨ ਇਹ ਬਾਤ ਉਚਾਰਿਓ ਅਬਰਹਣ ਸਕਲ ਅੰਗ ਮੈਂ ਧਾਰਿਓ ਬਲਕੀ ਬਹੁਤ ਸਮਗਰੀ ਲਈ ਅਰਧ ਰਾਤਰ ਜੋਗੀ ਪਹਿ ਗਈ ਪਛ ਭੋਜ ਤੇ ਪ੍ਰਥਮ ਖਵਾਇਓ ਅਦਕ ਮੱਦਿਆ ਲੈ ਬਹੁਰ ਪਿਵਾਇਓ ਬਹੁਰ ਆਪ ਹਸ ਬਚਨ ਉਚਾਰੇ ਹਉ ਆਈ ਹਿਤ ਭਜਨ ਤਿਹਾਰੇ ਵਿਦੋਰਾ ਜੇ ਵਿਦ ਤੁਮ ਪਛਤ ਪੁਰਖ ਸੋ ਮੋਹਿ ਪ੍ਰਥਮ ਬਤਾਏ ਬਹੁਰ ਅਦਕ ਰੁਜਮਾਨ ਕਰੇ ਭੋਗ ਕਰੋ ਲਵਟਾਏ ਜਬ ਜੋਗੀ ਐਸੇ ਸੁਨਿਓ ਫੂਲ ਗਇਓ ਮਨ ਮਾਹੇ ਆਜ ਬਰਾਬਰ ਸੁਖ ਕਹੂੰ ਪ੍ਰਿਥਵੀ ਤਲ ਮੈਂ ਨਾਹੇ ਚਉਬਈ ਪਰ ਭਰਾਏ ਠਾਡਾ ਉਠ ਪਇਓ ਰਾਣੀਐ ਸੰਗ ਆਪਨੋਂ ਲਿਓ ਗਹਿ ਬਈਆਂ ਮਨ ਮੈਂ ਹਰ ਖਾਇਓ ਭੇਦ ਭੇਦ ਕਛੂ ਨਹਿ ਪਾਇਓ ਬਡੋ ਕਰਾਹ ਬਿਲੋਕਤ ਭਇਓ ਸਾਤ ਭਾਵ ਰਿੰਤਾ ਪਰ ਲਿਓ ਰਾਣੀ ਪਕਰਤਾ ਹੈ ਤਹ ਡਾਰਿਓ ਜੀਵਤ ਤੁਹ ਤੋ ਕਰ ਮਾਰਿਓ ਦੋਹਰਾ ਆਪਨੋ ਆਪ ਬਚਾਇ ਕੈ ਭੂਣ ਜੋਗਿਐ ਦੀਨ ਲੀਨੀ ਪ੍ਰਜਾ ਉਵਾਰ ਕੈ ਚਰਿਤ ਚੰਚਲਾ ਕੀਨ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 216 ਹਵਾਂ ਚਰਿਤ੍ਰ ਸਮਾਪਤ ਮਸਤ ਸੋਭ ਮਸਤ ਅਫਜੂ ਦੋਹਰਾ ਫੈਲ ਕੂਸ ਪਤਸ਼ਾਹ ਕੇ ਸੂਰ ਸਿਕੰਦਰ ਪੂਤ ਸੰਭਰਾਰ ਇਲਾਜਤ ਨਿਰਖ ਸੀਰਤ ਸੂਰਤ ਸਪੂਤ ਚਉਪਈ ਰਾਜ ਸਾਜ ਜਵਹੀ ਤਿਨ ਤਰਿਓ ਪ੍ਰਥਮ ਜੰਗ ਜੰਗਿਰ ਸੋ ਕਰਿਓ ਤਾਕੋ ਦੇਹ ਛੀਨ ਕਰ ਲੀਨੋ ਨਾਮ ਸਿਕੰਦਰ ਸ਼ਾਹ ਕੋ ਕੀਨੋ ਬੋਰ ਸ਼ਾਹ ਧਾਰਾ ਕੋ ਮਾਰਿਓ ਹਿੰਦੁਸਤਾਨ ਕੋ ਬੋਰ ਪਧਾਇਓ ਕਨਕ ਬਜਾ ਈਸ਼ਵਰ ਕੋ ਜਿਨਿਓ ਸਾ ਮਹਿ ਭਇਓ ਤਾਹੇ ਤਿਹ ਚਿਨਿਓ ਦੋਹਰਾ प्रथम सुतारु मीन की कियो ब्याह बनाए बहुर कनो जिसकी सुता बरी मृदंग बजाए अड़िल बोर देश नेपाल प्यानो तिन कियो कस्तूरी के मृगन बहुविध गह लियो बहुर बंगाला की तिस आप पधार्यो हो आन मिल्यो सो बचयो अरयो ते मार्यो जीत बंगला छाज करण पर तायो तिनो जीत नागर पर अधिक रिसायो एक पाद बहुन सूर सावत बने ਕੋ ਜੀਤ ਪੂਰਬ ਹੈ ਕਿਓ ਪਿਆਨੋ ਦਛਨਾ ਛਪੈ ਛੰਦ ਚਾਰ ਖੰਡੀਆਂ ਚਾਰ ਚਮਕ ਚਾਂਦੀਆਂ ਸੰਘਾਰਿਓ ਵਿਦਰਭ ਦੇਸੀਆਂ ਬਾਰੇ ਖੰਡ ਬੁੰਦੇਲ ਦਿਬਾਰਿਓ ਖੜਗ ਪਾਨ ਗਏ ਖੇਤ ਖੁਨਸ ਖੰਡ ਸਨ ਵਿਹੰਡਿਓ ਪੁਨ ਮਹਾਰਾਸ਼ਟਰ ਤਿਲੰਗ ਦਰੋੜ ਤਿਲ ਤਿਲ ਕਰ ਖੰਡਿਓ ਨ੍ਰਿਪ ਸੂਰ ਬੀਰ ਸੁੰਦਰ ਸਰਸ ਮਹੀ ਦਈ ਮਹਿ ਇਸਨ ਗਹਿ ਦਛਨਾ ਜੀਤ ਪਟਨ ਉਪਾਟੇ ਸੋਕੀਏ ਭਿਆਨ ਪੁਨ ਪਛਮ ਅੜਿਲ ਬਰਬਰੀਨ ਕੋ ਜੀਤ ਬਾਉ ਸਾਲੀਨ ਬਿਹੰਡਿਓ ਗਰਬ ਅਰਬ ਕੋ ਦਾਹੇ ਸਰਬ ਦਰਬਿਨ ਕੋ ਦੰਡਿਓ ਅਰਬ ਖਰਬ ਰਿਪ ਚਰਬ ਜਰਬ ਛਿਨ ਇਕ ਮੈਂ ਮਾਰੇ ਹੋ ਹਿੰਗੁਲਾਜ ਹਬਸੀ ਹਰੇਵ ਹਲਬੀ ਹਨ ਡਾਰੇ ਮਗਰ ਭੀਨ ਕੋ ਜੀਤ ਸਰਬ ਗਰਬਿਨ ਕੋ ਮਾਰਿਓ ਸਰਬ ਚਰਬੀਨ ਚਰਬੇ ਗਰਬ ਗਜਨੀ ਕੋ ਗਾਰਿਓ ਮਾਲ ਨੇਰ ਮੁਲਤਾਨ ਮਾਲਵਾ ਬਸ ਕੀਓ ਹੋ ਦੁੰਦੁਵ ਜੀਤ ਪਰਤੀ ਚੀ ਦਿਸ ਜੈ ਕੋ ਦਿਓ ਦੋਰਾ ਤੀਨ ਦਿਸ਼ਾ ਕੋ ਜੀਤ ਕੈ ਉੱਤਰ ਕਿਓ ਪਿਆਨ ਸਭ ਦੇਸੀ ਰਾਜਾਂ ਲੈ ਦੈ ਕੈ ਜੀਤ ਨਿਸ਼ਾਨ ਦੇਸ ਦੇਸ ਕੇ ਇਸ ਸਭ ਆਪਣੀ ਆਪਣੀ ਸੈਨ ਜੋ ਸਿਕੰਦਰ ਸੇ ਚੜੇ ਸੂਰ ਸਰਸ ਸਭ ਐਨ ਭੁਜੰਗ ਛੰਦ ਚੜੇ ਉਤਰਾ ਪੰਥ ਕੇ ਵੀਰ ਭਾਰੇ ਬਜੇ ਕੋਰ ਬਾਦ ਤ੍ਰਿਪੇਰੀ ਨਗਾਰੇ ਪ੍ਰਿਥੀ ਚਾਲ ਕੀਨੋ ਦਸੋ ਨਾਗ ਭਾਗੇ ਭਇਓ ਸੂਰ ਭਾਰੋ ਮਹਾਰੁਦਰ ਜਾਗੇ ਚਉ ਪਈ ਪ੍ਰਥਮੈ ਜਾਏ ਬਲਖ ਕੋ ਮਾਰਿਓ ਸ਼ਹਿਰ ਬੁਖਾਰਾ ਬਹਰੂ ਜਾਰਿਓ ਤਿਬਤ ਜਾਏ ਤਲਬ ਕੋ ਦੀਨੋ ਜੀਤ ਦੇ ਸਪਨੇ ਬਸ ਕੀਨੋ ਅੜਿਲ ਕਾਸ਼ਮੀਰ ਕਸਕਾਰ ਕਬਜ ਕਾਬਲ ਕੋ ਕੀਨੋ ਕਸ਼ਟਵਾਰ ਕੁੱਲੂ ਕਲੂਰ ਕੈਠਲ ਠਲ ਕਾਲੀਨੋ ਕਾਂ ਬੋਝ ਕਿਲ ਕਠਿਨ ਪਲ ਮੈਂ ਕਟ ਡਾਰੇ ਹੋ ਕੋਟ ਚੀਨ ਕੇ ਕਟਕ ਹਨੇ ਕਰ ਕੋ ਕਰਾਰੇ ਦੋਹਰਾ ਬੋਰ ਜੀਨ ਮਾ ਚੀਨ ਕੀ ਦਿਸ ਕੋ ਕਿਓ ਪਿਆਨ ਲੈ ਲਾਉਂਡੀ ਰਾਜਾ ਮਿਲਿਓ ਸ਼ਾਹ ਸਿਕੰਦਰ ਆਨ ਜੀਤ ਚੀਨ ਮਾ ਚੀਨ ਕੋ ਬਸ ਕੀਨੀ ਦਿਸ ਚਾਰੇ ਬਹੁਰ ਸਮੁੰਦ ਮਾਪਨ ਨਿਮਿਤ ਮਨ ਮੈਂ ਕਿਓ ਵਿਚਾਰੇ ਅੜਿਲ ਬੁਲੰਗ ਦੇ ਜੀਨ ਜੀਤ ਅੰਗਰੇਜਨ ਕੋ ਮਾਰਿਓ ਮਛਲੀ ਬੰਦਰ ਮਾਰ ਬਹੁਰ ਹੁਗਲੀਐ ਉਜਾਰਿਓ ਕੋਕ ਬੰਦਰ ਕੋ ਜੀਤ ਗੂਆ ਬੰਦਰ ਹੂ ਲੀਨੋ ਹੋ ਹਿਜਲੀ ਬੰਦਰ ਜਾਏ ਬਿਜਹਿ ਦੁੰਦ ਵਿਕਾਹ ਦੀਨੋ ਸਾਤ ਸਮੁੰਦਰਨ ਮਾਪ ਪ੍ਰਿਥੀ ਤਲ ਕੋ ਗਇਓ ਜੀਤ ਰਸਾਤਲ ਸਾਤ ਸਵਰਗ ਕੋ ਮਗ ਲਿਓ ਇੰਦਰ ਸਾਥੂ ਡਰਿਓ ਅਦ ਕ੍ਰਿਸ ਠਾਨ ਕੈ ਹੋ ਬਹੁਰ ਪ੍ਰਿਥੀ ਤਲ ਮਾਝ ਪ੍ਰਗਟਿਓ ਆਨ ਕੈ ਦੋਹਰਾ ਲੋਕ ਚੌਦਹੂ ਬਸ ਕੀਏ ਜੀਤ ਪ੍ਰਿਥੀ ਸਭ ਲੀਨ ਬਹੁਰ ਰੂਸ ਕੇ ਦੇਸ ਕੀ ਔਰ ਪਿਆਨੋ ਕੀਨ ਚੌਪਈ ਵੀਰਜ ਸੈਣ ਰੂਸ ਕੋ ਰਾਜਾ ਜਾਤੇ ਮਹਾਰੁਦਰ ਸੋ ਭਾਜਾ ਜਬ ਤਿਨ ਸੁਨਿਓ ਸਿਕੰਦਰ ਆਇਓ ਆਨ ਅਗਮਨੈ ਜੁਧ ਮਚਾਇਓ ਤਾਂ ਜੁਧ ਗਾੜੋ ਅਤਿ ਮਾਚਿਓ ਬਿਨ ਬ੍ਰਿਣ ਏਕ ਸੁਭਟ ਨਹਿ ਬਾਚਿਓ ਹਾਰ ਪਰੇ ਇਕ ਜਤਨ ਬਨਾਇਓ ਦੈਤ ਤੋ ਇਕ ਤਾਹੇ ਬੁਲਾਇਓ ਦੋਹਰਾ ਕੋਹਨ ਪੋਸਤੀ ਤਨ ਤਰੇ ਆਵਤ ਭਇਓ ਬਜੰਗ ਜਾਨਕ ਲਾਹਰ ਦਰਿਆਵ ਤੇ ਨਿਕਸਿਓ ਬਡੋ ਨਿਹੰਗ ਚਉਪਈ ਜੋ ਕਬਹੂ ਕਰ ਕੋ ਬਲ ਕਰੈ ਹਾਥ ਭੈ ਹੀਰਾ ਮਲ ਡਰੈ ਜਹਾਂ ਕੂਦ ਕਰ ਕੋਪ ਦਿਖਾਵੈ ਤਉਨੈ ਠੌਰ ਕੂਪ ਤਰ ਜਾਵੈ ਦੋਹਰਾ ਏਕ ਗਦਾ ਕਰ ਮੈਂ ਤਰੈ ਔਰ ਨੂੰ ਫਾਂਸੀ ਪ੍ਰਾਸ ਪਾਂਚ ਸਹਸਰ ਸਵਾਰ ਤੇ ਮਾਰਤ ਤਾਕੋ ਤਰਾਸ ਚਉਪਈ ਜਾ ਕੋ ਐਤ ਗਦਾ ਕੀ ਮਾਰੈ ਤਾ ਕੋ ਮੂਡ ਹੋਰ ਹੀ ਡਾਰੈ ਰਿਸ ਭਰ ਪਵਨ ਵੇਗ ਜਿਉ ਧਾਵੈ ਪਤਰਨ ਜਿਉ ਛਤਰੀਆਂ ਭਜਾਵੈ ਪਾਂਤ ਪਾਂਤ ਤਿਨ ਪੀਰ ਖਪਾਏ ਮੋ ਪਹਤੇ ਨਹ ਨਹਿ ਜਾਤ ਗਨਾਏ ਜੋ ਤਿਨ ਕੇ ਨਾਮ ਨਿਹਾਂ ਤਰੀਐ ਏਕ ਗ੍ਰੰਥ ਇਨਹੀ ਕੋ ਭਰੀਐ ਮਤ ਕਰੀ ਤਾਕੇ ਪਰ ਡਾਰਿਓ ਸੋ ਤਿਨ ਐਜ ਗਦਾ ਸੋ ਮਾਰਿਓ ਜੋ ਕੋ ਸੁਭਟ ਤਮਨ ਪਰ ਧਾਵੈ ਏਕ ਚੂਟ ਜਮ ਲੋਕ ਪਟਾਵੈ ਰਣ ਤੇ ਏਕ ਪੈਗ ਨਹਿ ਭਾਜੈ ਠਾਡੋ ਵੀਰ ਖੇਤ ਮੈਂ ਗਾਜੈ ਅਦ ਘਰਾਵ ਰਾਜਨ ਕਉ ਮਾਰਿਓ ਕਾਂਪ ਸਿਕੰਦਰ ਮੰਤਰ ਵਿਚਾਰਿਓ ਦੋਹਰਾ ਸ੍ਰੀ ਦਿਨਨਾਥ ਮਤੀ ਤਰਨ ਸ਼ਾਹ ਜੀਨ ਕੇ ਦੀਨ ਸੋ ਤਾ ਪਰ ਧਾਵਤ ਭਈ ਭੇਸ ਪੁਰਖ ਕੋ ਕੀਨ ਚਉਪਈ ਪਹਿਲੇ ਤੀਰ ਤਮਨ ਕੋ ਮਾਰੈ ਬਰਛਾ ਬਹੁਰ ਕੋਪ ਤਨ ਝਾਰੈ ਤਮਕ ਤੇਗ ਕੋ ਘਾਇ ਪ੍ਰਹਾਰਿਓ ਗਿਰਿਓ ਭੂ ਜਾਨ ਹਾਨਿ ਡਾਰਿਓ ਭੂ ਪਰ ਗਿਰਿਓ ਠਾੜ ਉਠ ਪਇਓ ਤਾ ਕੋ ਪਗਰ ਕੰਠ ਤੇ ਲਇਓ ਸੁੰਦਰ ਬਦਨ ਅਦਕ ਤੇ ਚੀਨੋ ਮਾਰਨਾ ਦਈ ਰਾਖ ਤੇ ਲੀਨੋ ਤਾ ਕਾ ਪਗਰ ਰੂਸੀਨ ਦਇਓ ਆਪ ਉਦਤ ਰਣ ਕੋ ਪੁਨ ਪਇਓ ਪਾਂਤ ਪਾਂਤ ਅਰਿ ਅਮਿਤ ਸੰਘਾਰੈ ਜਨ ਦ੍ਰੁਮ ਪਵਨ ਪ੍ਰਚੰਡੂ ਖਾਰੈ ਸਵਈਆ ਕਾਤੀ ਕਿਰਪਾਨ ਕਸੇ ਕਟ ਮੈਂ ਭਟ ਭਾਰੀ ਭੁਜਾਨ ਕੋ ਭਾਰ ਭਰੇ ਹੈ ਭੂਤ ਭਵਿਖਿਆ ਪਵਾਨ ਸਦਾ ਕਬ ਹੂੰ ਰਣ ਮੰਡਲ ਤੇ ਨਾ ਟਰੇ ਹੈ ਪੀਰ ਪਰੇ ਨਹਿ ਪੀਰ ਪੇ ਭੂਪਤ ਲੈ ਲੈ ਭਲਾ ਭਲੀ ਭਾਂਤ ਅਰੇ ਹੈ ਤੇ ਇਨ ਵੀਰ ਮਹਾਰਣ ਤੀਰ ਸੁਹਾਕ ਹਜ਼ਾਰ ਅਨੇਕ ਹਰੇ ਹੈ ਚਉਪਈ ਤਬ ਹੀ ਸ਼ਾਹ ਸਿਕੰਦਰ ਡਰਿਓ ਬੋਲੇ ਰਸਤੂ ਮੰਤਰ ਵਿਚਰਿਓ ਬਲੀ ਨਾਸ ਕੋ ਭੂਲ ਪਿਠਾਇਓ ਚਿਤ ਮੈਂ ਅਦਕ ਤਰਾਸ ਉਪਜਾਇਓ ਅੜਿਲ ਜੋ ਤੁਮ ਹਮ ਕੋ ਕਹੋ ਤੋ ਹਿਆ ਤੈ ਭਾਜੀਐ ਰੂ ਸ਼ਹਿਰ ਕੇ ਭੀਤਰ ਜਾਏ ਬਿਰਾਜੀਐ ਗੋਲ ਬਿਆਬਾਨੀ ਸਭ ਹੀ ਕਉ ਮਾਰ ਹੈ ਹੋ ਕਾਟ ਕਾਟ ਮੂੰਡਨ ਕੇ ਕੋਟ ਉਸਾਰ ਹੈ ਦੋਹਰਾ ਬਲੀ ਨਾਸ ਜੋਤਕ ਬਿਖੈ ਅਦਕ ਹੋ ਤੋ ਪਰਬੀਨ ਧੀਰਜ ਦਿਆ ਸਿਕੰਦਰ ਹੈ ਵਿਜੈ ਆਪਣੀ ਚੀਨ ਚਉਪਈ ਬਲੀ ਨਾਸ ਹਜਰ ਤੈ ਵਿਚਾਰੋ ਤੁਮਹੂ ਆਪ ਕਮੰਦ ਹੈ ਡਾਰੋ ਤੁਮਰੇ ਬਿਨਾ ਜੀਤ ਨਹਿ ਹੋਈ ਅਮਿਤ ਸੁਭਟ ਹੈ ਮਿਲ ਕੋਈ ਦੋਹਰਾ ਸੁਨਤ ਸਿਕੰਦਰ ਏ ਬਚਨ ਕਰਿਓ ਤੈ ਸੋਈ ਕਾਮ ਕਮੰਦ ਡਾਰ ਤਾ ਕੋ ਗਰੇ ਬਾਂਦ ਲਿਆਇਓ ਧਾਮ ਅੜਿਲ ਭੋਜਨ ਛਾਇ ਭਲੀ ਬਿਦ ਤਾਏ ਖੁਆਇਓ ਬੰਧਨ ਤਾ ਕੇ ਕਾਟ ਭਲੇ ਬੈਠਾਇਓ ਛੂਟਤ ਬੰਧਨ ਭਜਿਓ ਤਹਾਂ ਹੀ ਕੋ ਗਇਓ ਹੋ ਆਨ ਲੌਂਡੀ ਹੈ ਬਹੁਰ ਸਿਕੰਦਰ ਕੋ ਦਇਓ ਦੋਹਰਾ ਤਾ ਕੋ ਰੂਪ ਬਿਲੋਕ ਕੈ ਹਜ਼ਰਤ ਰਹਿਓ ਲੁਭਾਏ ਲੈ ਆਪਣੀ ਇਸਤਰੀ ਕਰੀ ਢੋਲ ਮਿਰਦੰਗ ਬਜਾਏ ਬਹੁਰ ਜਹਾਂ ਅੰਮ੍ਰਿਤ ਸੁਨਿਓ ਗਇਓ ਤਮਨ ਕੀ ਓਰ ਕਰ ਇਸਤਰੀ ਚੇਰੀ ਲਈ ਔਰ ਬੇਗ ਮਨ ਛੋਰੇ ਚਉਪਈ ਜੋ ਤ੍ਰਿਏ ਰੈਨ ਕੋ ਸੇ ਸੁਆਵੈ ਦਿਵਸ ਬੈਰੀਨ ਖੜਕ ਬਜਾਵੈ ਐਸੀ ਤਰਨ ਕਰਨ ਜੋ ਪਾਰੀ ਤੇਹ ਤਜ ਔਰ ਕਮਨ ਚਿਤ ਕਰੀ ਭਾਂਤ ਭਾਂਤ ਤਾਸ ਰਤ ਠਾਨੀ ਚੇਰੀ ਤੇ ਬੇਗਮ ਕਰ ਜਾਨੀ ਤਾ ਕੋ ਸੰਗ ਆਪਣੇ ਲਇਓ ਆਬਿਆ ਹਿਆਤ ਸੁਨਿਓ ਤਹ ਗਇਓ ਦੋਹਰਾ ਜਹਾ ਤਾ ਕੋ ਚਸ਼ਮਾ ਹੁਤੋ ਤਹੀ ਪਹੁੰਚੋ ਜਾਏ ਮਕਰ ਕੁੰਟ ਜਹ ਡਾਰੀਐ ਮਛਲੀ ਹੋਏ ਬਨਾਏ ਚਉਪਈ ਇੰਦਰ ਦੇਵਤਾ ਮੰਤਰ ਬਤਾਇਓ ਅੰਮ੍ਰਿਤ ਸਾਸ ਸਿਕੰਦਰ ਪਾਇਓ ਅਜਾਰ ਅਮਰ ਮਨੁਖਿਆ ਜੋ ਹੋਵੇ ਹੈ ਜੀਤ ਸੋ ਲੋਕ ਚੌਧੂ ਲੈ ਹੈ ਦੋਹਰਾ ਤਾਤੇ ਜਾ ਕੋ ਕੀਜੀਐ ਕਛ ਉਪਚਾਰ ਬਨਾਏ ਜਿਤਿਓ ਜਰਾ ਤਨ ਜੜ ਰਹੈ ਅੰਮ੍ਰਿਤ ਪੀਓ ਨ ਜਾਏ ਅੜਿਲ ਰੰਬਾ ਨਾਮ ਅਪਛਰਾ ਦਈ ਪਠਾਇ ਕੈ ਬਿਰਧ ਰੂ ਖਗ ਕੋ ਧਰ ਬੈਠੀ ਆਏ ਕੈ ਏਕ ਪੰਖ ਤਨ ਰਹਿਓ ਨ ਤਾਕੋ ਜਾਣੀਐ ਹੋ ਜਾਤ ਨਾ ਲਹਿਓ ਨ ਜਾਏ ਕ੍ਰਿਣਾ ਜੀ ਠਾਨੀਐ ਦੋਰਾ ਜਬੈ ਸਿਕੰਦਰ ਅੰਮ੍ਰਿਤ ਕੋ ਪੀਮਨ ਲਗਿਓ ਬਨਾਏ ਗਲਤ ਅੰਗ ਪੰਛੀ ਤਵੈ ਨਿਰਖੂਟਿਓ ਮੁਸਕਾਏ ਚਉਬਈ ਪੁੱਛਿਓ ਤਾਹੇ ਪੰਛੀਐ ਜਾਈ ਕਿਉ ਤੈ ਹਸਿਓ ਹੇਰ ਮੋਹਿ ਭਾਈ ਸਗਲ ਬ੍ਰਿਥਾ ਬਹੁ ਮੋਹਿ ਬਤਈਐ ਹਮਰੇ ਚਿਤ ਕੋ ਤਾਪ ਮਿਟਈਐ ਪੰਛੀ ਬਾਜ ਦੋਹਰਾ ਪਛ ਏਕ ਤਨ ਨਾ ਰਹਿਓ ਰਕਤ ਨਾ ਰਹਿਓ ਸਰੀਰ ਤਨ ਨਾ ਛੁਟਤ ਦੁਖ ਸੋ ਜੀਤ ਜਬ ਤੇ ਪਿਓ ਕੁਨੀਰ ਚਉਪਈ ਭਲਾ ਭਇਓ ਅੰਮ੍ਰਿਤ ਜੈ ਪੀ ਹੈ ਹਮਰੀ ਭਾਂਤ ਬਹੁਤ ਦਿਨ ਜੀ ਹੈ ਸੋਨੇ ਬਚਨ ਸਿਕੰਦਰ ਡਰਿਓ ਪੀਤ ਤੋ ਮਦ ਪਾਨ ਨ ਕਰਿਓ ਦੋਹਰਾ ਅਛਲ ਛੈਲ ਛੈਲੀ ਛਲਿਓ ਇਹ ਚਰਿਤ੍ਰ ਕੇ ਸੰਗ ਸੋ ਕਵਿ ਕਾਲ ਤਬ ਹੀ ਭਇਓ ਪੂਰਨ ਕਥਾ ਪ੍ਰਸੰਗ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 217 ਚਿਤ੍ਰ ਸਮਾਪਤ ਮਸਤ ਸੁਭ ਮਸਤੇ ਅਭਜੂ